ਰੀਦਾ ਭੰਨੀ ਕੜੀ ਵੀ ਟੁੱਟੀ ਨਗਰ ਲੱਜ ਜੋ ਸੱਜਣ ਭਾਰ ਭਾਰਤੇ ਸੋ ਗਿਉ ਆਵੇ ਅੱਜ ਜੋ ਸੱਜਣ ਭੂਏ ਭਾਰਤੇ ਠੀਕ ਹੈ ਸੋ ਕਿਉਂ ਆਵੇ ਅੱਜ ਉਹ ਇੱਥੇ ਕਿਵੇਂ ਆ ਜਾਣਗੇ ਜਿਹੜੇ ਭਾਰ ਭਾਰਤੇ ਉੱਥੇ ਰਹਿ ਗਏ ਜਿੱਥੇ ਮੈਂ ਛੱਡਿਆ ਉਹਨਾਂ ਨੂੰ ਕਬਲੇ ਕਰ ਲੋ ਹਾਂ ਕੀ ਬੜੀ ਘੜੀ ਵੀ ਟੁੱਟੀ ਨਾਗਰ ਲੱਜ ਜੋ ਸੱਜਣ ਭਾਰ ਭਾਰਤੇ ਸੋ ਕੋ ਆਵੇ ਅੱਜ ਜਿਹਨੇ ਇਹ ਵੀ ਉਸੇ ਨੂੰ ਪਤਾ ਲੱਗਿਆ ਜਿਹਦੀ ਸੁੱਤ ਭੱਡੀ ਘੜੀ ਗਈ ਸੁਬੰਧ ਵੀ ਟੁੱਟੀ ਨਾਗਰ ਲੱਜ ਜੋ ਸੱਜਣ ਭਾਰ ਭਾਰਤੇ ਉਹ ਕਹਿੰਦਾ ਜਿਹੜੇ ਭਾਰ ਭਾਰਤੀ ਗਏ ਉਹ ਤਾਂ ਉੱਥੇ ਹੀ ਨੇ ਸੁਪਨੇ 'ਚ ਉਹ ਤਾਂ ਸੁਪਨੇ ਹੀ ਦੇਖਦੇ ਨੇ ਸੇ ਕਿਉਂ ਆਵੇ ਮੈਂ ਆ ਜਾਣਗੇ ਆਪਣੇ ਆਪ ਮੈਂ ਤਾਂ ਆਪਣੇ ਆਪ ਚਲਿਆ ਗਿਆ ਉਹ ਨਹੀਂ ਆ ਸਕਦੇ ਆਪਣੇ ਉਹ ਸੁਪਨਾ ਹੀ ਦੇਖਣਗੇ ਉਹਨਾਂ ਨੂੰ ਡੰਡੇ ਨਾਲੇ ਆਉਣਗੇ ਉਹ ਉਹ ਜੰਮ ਕੇ ਡੰਡ ਨਾਲੇ ਆਉਣਗੇ ਉਹ ਨਹੀਂ ਆ ਸਕਦੇ ਉਹਨਾਂ ਦਾ ਸੁਪਨਾ ਨਹੀਂ ਬੰਦ ਹੋ ਸਕਦਾ ਜੋ ਸਜਣ ਭੂਏ ਭਾਰਤੇ ਭੂਏ ਭਾਰਤੇ ਉਹਦਾ ਜੀਵ ਨਾਲ ਜੁੜੇ ਹੋਏ ਆ ਉਹਦਾ ਮਾਇਆ ਨਾਲ ਜੁੜੇ ਹੋਏ ਤੇ ਕਿਉਂ ਆਵੇ ਅੱਜ ਉਹ ਤਾਂ ਧਰਤੀ ਨਾਲ ਉਹ ਤਾਂ ਕੀੜਾ ਲੜਿਆ ਮਾਸ ਸੀ ਕੀੜਾ ਲੜਿਆ ਮਾਸ ਉਹ ਤਾਂ ਸੁੱਤੇ ਤੇ ਧਰਤੀ ਤੇ ਉਹ ਹਿਰਦੇ ਜਿਵੇਂ ਆ ਜਾ ਭੂਏ ਸਭਣ ਤੇ ਉਹ ਤਾਂ ਜਿਹੜਾ ਭੋਇ ਸਭਣਾ ਭੋਇ ਭਾਰ ਹੈ ਉਹ ਜਿਹੜਾ ਭੋਇ ਤੇ ਸੁੱਤਾ ਪਿਆ ਉਹ ਭੋਇ ਭਾਰ ਹੈ